ਓਏ ਹੱਡ ਤੇ ਚੰਮ ਦੀ ਦੇਹ ਨਾਲ ਇੰਨਾ ਪਿਆਰ ਕੀਤਾ ਜਿਹੜੀ ਬਿੰਸ਼ਨ ਹਾਰ ਹੈ ਤੇ ਕੋਈ ਵੀ ਬਾਹਰ ਦਾ ਸੀ ਵੇਖ ਕੇ ਨਾਸਾਂ ਚੋਂ ਕੀ ਨਿਕਲਦਾ ਹੈ ਕੰਨਾਂ ਚੋਂ ਕੀ ਨਿਕਲਦਾ ਹੈ ਮੂੰਹ ਚੋਂ ਕੀ ਨਿਕਲਦਾ ਹੈ ਅੱਖਾਂ ਚੋਂ ਨਵੇਂ ਸੋਤ ਅਪਵਿੱਤਰ ਨਵੇਂ ਸਦਾ ਅਪਵਿੱਤਰ ਨਾਉ ਸਾਡੇ ਦਰਵਾਜ਼ੇ ਦੇ ਨਾਲ ਜਿਹੜੇ ਨੌ ਗੋਲਕਾਂ ਇਹ ਸਾਰੀਆਂ ਅਪਵਿੱਤਰ ਹਨ ਉਹ ਹੀ ਨਹੀਂ ਪਵਿੱਤਰੀਆਂ ਕਈ ਆ ਮਾਈਆਂ ਬੀਬੀਆਂ ਨੇ ਨਾ ਉਹ ਜਦੋਂ ਕੋਈ ਲੜਕਾ ਜੰਮਦਾ ਨਾ ਕਿਸੇ ਦਾ ਬੇਬੇ ਵਧਾਈ ਆ ਭਾਗ ਲਾਇਆ ਤੈਨੂੰ ਸਤਿਗੁਰਾਂ ਨੇ ਬੇਬੇ ਵਧਾਈ ਆ ਰੂਹੀਆਂ ਗੱਲਾਂ ਕਰਦੀਆਂ ਨੇ ਉਹ ਛੋਟਾ ਜਿਹਾ ਮੁੰਡਾ ਜਿਹੜਾ ਨਾ ਜਿਹਦੀਆਂ ਵਧਾਈਆਂ ਦਿੰਦੀਆਂ ਜੇ ਉਹ ਕਿਤੇ ਉਹ ਟੱਟੀ ਫਿਰਦਾ ਨਾ ਤੇ ਐਂ ਕਰਕੇ ਉਹਦੇ ਤੇ ਛੇਤੀ ਆਂਦੀ ਆ ਭਾਗ ਦੀ ਛੇਤੀ ਛੁੱਟੀ ਜੇ ਤੇਰੇ ਤੇ ਭਾਗ ਸਾਰਾ ਮੋਰੀ ਮੇਰੇ ਕੋਲ ਹੀ ਭਾਗ ਦੀ ਛੇਤੀ ਤੇਰੇ ਤੇ ਛੁੱਟੀ ਹੈ ਤੈਨੂੰ ਭਾਗ ਚੰਗਾ ਨਹੀਂ ਲੱਗਾ ਸੋ ਇਹ ਸਾਰਾ ਜੋ ਕੁਝ ਵੀ ਆ ਸਾਡੇ ਅੰਦਰ ਗੰਦ ਹੈ ਬਾਹਰ ਦੀ ਸਮਝੋ ਪੋਚਾ ਪਾਚੀ ਜਿਸੀ ਲੱਗੀ ਹੋਇਆ ਉਹ ਕਹਿੰਦੀ ਉਹ ਪਾਪੀਆ ਹੱਡ ਚੰਮ ਜਿਦੇ ਉੱਤੇ ਇੰਨਾ ਪਰਮ ਗਿਆ ਕਦੇ ਭਗਵਾਨ ਨਾਲ ਇੰਨਾ ਪਿਆਰ ਕਰ ਦੋ ਤੇ ਤੈਨੂੰ ਭਗਵਾਨ ਮਿਲ ਜਾਂਦਾ ਠੋਕਰ ਵਿੱਚ ਕੱਲ ਤੇਰੀ ਸੱਚੀ ਆ ਸਾਰਾ ਕੁਝ ਛੱਡ ਦਿੱਤਾ ਜੰਗਲ 'ਚ ਚੱਲ ਜੰਗਲ 'ਚ ਜਾ ਕੇ ਬੈਠ ਕੇ ਤਪੱਸਿਆ ਕਰ ਤਪੱਸਿਆ ਕਰਦਾ ਕੁਝ ਖਾਂਦਾ ਨਹੀਂ ਕੁਝ ਪੀਂਦਾ ਨਹੀਂ ਇੱਕ ਸ਼ਾਹੂਕਾਰ ਸੀ ਉਸ ਨੇ ਵੇਖਿਆ ਵੀ ਸਾਧੂ ਬੈਠਾ ਆ ਇਹਦੇ ਕੋਲ ਕੋਈ ਘੋੜਾ ਨਹੀਂ ਕੋਈ ਕਾਂ ਨਹੀਂ ਕੋਈ ਮੱਝ ਨਹੀਂ ਕੋਈ ਹੀਰ ਨਹੀਂ ਕਾਲੇ ਕਾਲੇ ਗੁਜ਼ਾਰਾ ਕਰਦਾ ਹੈਗਾ ਸਾਧੂ ਨੇ ਉਹ ਸ਼ਾਹੂਕਾਰ ਨੇ ਪ੍ਰਣ ਕਰ ਲਿਆ ਵੀ ਮੈਂ ਇਹਨੂੰ ਰੋਜ਼ ਪ੍ਰਸ਼ਾਦਾ ਛਕਾਵਾਂ ਦਾ ਰੋਜ਼ ਪ੍ਰਸ਼ਾਦਾ ਉਸ ਨੂੰ ਆ ਜਾ ਕੇ ਛਕਾਏ ਉਹ ਸਾਧੂ ਪੰਡਤ ਜਿਹੜਾ ਸੀ ਬਿਲੂ ਮੰਗਲ ਉਹ ਉੱਥੇ ਪ੍ਰਸ਼ਾਦਾ ਛਕਦਾ ਆਨੰਦ ਨਾਲ ਸਮਝੋ ਸਿਮਰਨ ਕਰੀ ਜਾਂਦਾ ਮਨ ਬਹੁਤ ਸੁੰਦਰ ਹੋ ਗਿਆ ਇੱਕ ਦਿਨ ਉਹ ਸ਼ਾਹੂਕਾਰ ਨੂੰ ਕੋਈ ਡਿਊਟੀ ਤੇ ਜਾਣਾ ਪੈ ਗਿਆ ਉਹ ਸਵੇਰੇ ਚਲੇ ਜਾਣਾ ਸੀ ਆਪਣੀ ਇਸਤਰੀ ਨੂੰ ਆਂਦਾ ਵੀ ਭਾਗਾ ਮਾਲੀਏ ਸੰਤ ਭੁੱਖੇ ਨਾ ਰਹਿਣ ਪ੍ਰਸ਼ਾਦਾ ਜ਼ਰੂਰ ਛਕਾ ਉਹ ਕਹਿੰਦੀ ਸੱਤ ਬਚੋ ਉਹ ਅੰਮ੍ਰਿਤ ਵੇਲੇ ਸਾਰੇ ਪਦਾਰਥ ਤਿਆਰ ਕੀਤੇ ਸੁੰਦਰ ਸਰੂਪ ਬਣਾ ਕੇ ਹਾਰ ਸ਼ਿੰਗਾਰ ਲਾ ਕੇ ਹੱਥ ਤੇ ਧਰ ਕੇ ਪ੍ਰਸ਼ਾਦਾ ਠੁਮਕ ਠੁਮ ਕਰਕੇ ਪੰਡਤਾਂ ਦੇ ਆਸ਼ਰਮ ਤੇ ਚਲੀ ਗਈ ਜਿਸ ਵਕਤ ਜਾ ਕੇ ਪੰਡਤਾਂ ਦੇ ਪ੍ਰਸ਼ਾਦਾ ਧਰ ਦਿੱਤਾ ਪੰਡਤਰੀ ਪ੍ਰਸ਼ਾਦਾ ਛਕਦੇ ਨੇ ਤੇ ਬੇੜੀ ਦਰਗ ਫੇਰ ਪੰਡਤ ਦੀ ਹੋ ਗਈ ਉਹਦੀ ਫੇਰ ਨਿਗਾਹ ਉਸ ਇਸਤਰੀ ਤੇ ਪੈ ਗਈ ਜਦੋਂ ਇਸਤਰੀ ਤੇ ਨਿਗਾਹ ਪੈ ਗਈ ਉਹਦਾ ਮਨ ਫੇਰ ਕਾਮ ਗਿਆ ਫੇਰ ਮਨ ਬੇਈਮਾਨ ਹੋ ਪ੍ਰਸ਼ਾਦਾ ਛਕ ਲਿਆ ਉਹ ਬੀਬੀ ਪ੍ਰਸ਼ਾਦਾ ਛਕਾ ਕੇ ਘਰ ਨੂੰ ਆ ਗਈ ਹੈ ਤੇ ਮਗਰ ਹੀ ਜਿਹਨੂੰ ਅਰਜ਼ ਕਰ ਦਿੰਦੇ ਹਨ ਵੀ ਸਾਡੇ ਘਰ ਆ ਉਹ ਆਜੋ ਪੰਡਤ ਜੀ ਆਪ ਹੀ ਉਹਦੇ ਪਿੱਛੇ ਤੁਰੇ ਤੁਰੇ ਉਹਦੇ ਘਰ ਜਦੋਂ ਘਰ ਆ ਗਿਆ ਉਦੋਂ ਸ਼ਾਹੂਕਾਰ ਆ ਗਿਆ ਸ਼ਾਹੂਕਾਰਾਂ ਦਾ ਵਾਹ ਵਾਹ ਧੰਨ ਭਾਗ ਨੇ ਮਹਾਰਾਜ ਜੀ ਬੜੀ ਕਿਰਪਾ ਕੀਤੀ ਜੇ ਅਸੀਂ ਹੱਥ ਜੋੜਦੇ ਹਾਂ ਤੁਸੀਂ ਨਹੀਂ ਹੋਇਆ ਸਾਡਾ ਭਲਾ ਕਰਨ ਵਾਸਤੇ ਤੁਸੀਂ ਅੱਜ ਆਪਣੇ ਆਪ ਹੀ ਆ ਗਏ ਉਹ ਕਹਿੰਦਾ ਓਏ ਸ਼ਾਹੂਕਾਰ ਮੈਂ ਬੇਈਮਾਨ ਹੋ ਗਿਆ ਮੇਰੀ ਬੁੱਧੀ ਵਿਚਲਤ ਹੋ ਗਈ میری آتما ملین ہو گئی میں تیری استری تے پڑھ گیا میں نے سادھو مت جا پتہ نہیں میرا کی حال ہوگا میں گناہگار ہو گیا پر وہ شاہوکار بڑا چنگا سی وہ بھی تپسوی وہ کہہ دیا کوئی نہیں سنت جی پنڈت جی کیا بات ہوا پھر کی ہو گئی اپنی استری استرین آدھا بھاگا والی پنڈت کی منوکامنا پوری جو حکم کرنے یہاں کا حکم بانے آپ لامک ہو گیا وہ ہاتھ کے سامنے دیوتا جی میرے پتی دا حکم ہے حکم مننا ہے دے حکم مننا کیوں نے کرو حکم میرے واسطے کی حکم بیٹی بدل وہ پھر پچھلی چیز آ گئی کہ پتری کتنے یہ گل ہو گئی سی کتنے پتری آ گیا ਆ ਬੇਟਾ ਮੈਂ ਤੈਨੂੰ ਇੱਕ ਹੁਕਮ ਦਿੰਦਾ ਅਹ ਜੀ ਦੱਸੋ ਅਹੀਂ ਕਰ ਇੱਕ ਤਰੋੜ ਲੈ ਕੇ ਨਾ ਤਰੋੜ ਉਸ ਨੂੰ ਦੋਹਾਂ ਪਾਸਿਆਂ ਚੋਂ ਅੱਗ ਵਿੱਚ ਲਾਲ ਕਰਕੇ ਤੇ ਮੈਨੂੰ ਲਿਆ ਬੇਟਾ ਛੇਤੀ ਕਰ ਕਹਿੰਦੀ ਮਹਾਰਾਜ ਇਹ ਕੀ ਕਰੋਗੇ ਤੈਨੂੰ ਪੁੱਛਣ ਦਾ ਕੀ ਹੱਕ ਹੈ ਜਦੋਂ ਤੂੰ ਮੇਰਾ ਹੁਕਮ ਮੰਨਣਾ ਹੈ ਤੇ ਹੁਕਮ ਮੰਨ ਮੈਂ ਜਿਸ ਤਰ੍ਹਾਂ ਨਾ ਇਸ ਤਰ੍ਹਾਂ ਕਰ ਸਤਿ ਵਚਨ اس نےت جی تروڑ لے کے دونوں پاسوں ایک سلائی ایک چیز نکل گئی بی مہاراج کیا کیا آپ نے اتنا پاپ کیا وہ میں مر جا گی میمو یہ پاپ لگے گا میں تعلق سلائی لیا کہ نہیں بیٹا میں اگے سمجھو بڑی تپسیا کردہ سا ٹھاکر پوجا کرتا سا ان میرا بےڑا گرک تے میں بےسوا سے موہت ہویا ٹھوکر لگی اتوں پھر میں تپسیا کرنا آ گیا پھر میں تپسیا کرتا اج توں پرشادہ لے کے گئی کہ تیری شکل ویکھ کے پھر میں موہت ہو گیا میں نہ او اکھیاں جہیا ایشور وچ سدا ہی بگڑ پاؤ نے میں اکھیاں تو ایویں میں اکھیاں کو کی لینا جڑیاں سدا ایشور وچ بگتی پا رہی ہیں او پھر سنجی باہر جنگل چ چلا جا جا ਜੰਗਲ 'ਚ ਜਾ ਕੇ ਤਪੱਸਿਆ ਕਰਦਾ ਹੈ ਕਹਿੰਦੇ ਨੇ ਜਿਹਦਾ ਕੋਈ ਵੀ ਨਹੀਂ ਉਸ ਦਾ ਭਗਵਾਨ ਬਿਮਾਰ ਹੋ ਗਿਆ ਬਿਲਮੰਗਲ ਬਿਮਾਰ ਹੋ ਗਿਆ ਕ੍ਰਿਸ਼ ਸਰੀਰ ਹੋ ਗਿਆ ਅਤੀਸਾਰ ਲੱਗਾ ਮੰਜੇ ਤੇ ਪਿਸ਼ਾਬ ਕਰ ਦਿੰਦਾ ਮੰਜੇ ਤੇ ਜੰਗਲ ਫਿਰ ਦਿੰਦਾ ਕੋਈ ਕੱਪੜੇ ਠੀਕ ਕਰਨ ਵਾਲਾ ਆਖਰ ਫਿਰ ਭਗਵਾਨ ਨੂੰ ਪਤਾ ਲੱਗਾ ਵੀ ਮੇਰਾ ਸੇਵਕ ਹੈ ਤੇ ਉਹਦਾ ਹੋਰ ਕੋਈ ਨਹੀਂ ਸੇਵਕ ਹੁਣ ਮੈਂ ਹੀ ਉਹਦਾ ਅਜਲ ਕੇ ਸੇਵਕ ਬਣਾ ਭਗਵਾਨ ਕ੍ਰਿਸ਼ਨ ਫਿਰ ਆਪ ਸੇਵਕ ਬਣ ਕੇ ਆਉਂਦੇ ਨੇ ਰੋਜ਼ ਆ ਕੇ ਬਿਸਤਰਾ ਵਿਛਾ ਜਾਂਦੇ ਨੇ ਝਾੜ ਕੇ ਧੋ ਕੇ ਨਵਾਂ ਬਿਸਤਰਾ ਵਿਛਾ ਜਾਂਦੇ ਨੇ ਸਾਰੀ ਸਰੀਰ ਦੀ ਪਵਿੱਤਰ ਕਰਦੇ ਨੇ ਪ੍ਰਸ਼ਾਦਾ ਪ੍ਰਸ਼ੁਦਾ ਛਕਾ ਜਾਂਦੇ ਨੇ ਕਈ ਦਿਨ ਇਸ ਤਰ੍ਹਾਂ ਜਦੋਂ ਤਪੱਸਿਆ ਕਰ ਗਏ ਹੁੰਦੇ ਆ ਉਹਨਾਂ ਦੀ ਸੇਵਾ ਕਰਦੇ ਹੋ ਗਿਆ ਇੱਕ ਦਿਨ ਉਹ ਬਿਲ ਮੰਗਲ ਕਹਿੰਦਾ ਐਡਾ ਕਿਹੜਾ ਚੰਗਾ ਰਿਸ਼ਤੇਦਾਰ ਹੈ ਜਿਹੜਾ ਮੇਰੀ ਰੋਜ਼ ਸੇਵਾ ਕਰਦਾ ਮੈਂ ਪੁੱਛਾਂ ਤੇ ਸਹੀ ਤੂੰ ਕੌਣ ਹੈ ਉਹ ਕੌਣ ਹੈ ਜਿਹੜੀ ਮੇਰੀ ਸੇਵਾ ਕਰਦਾ ਅਖੀਰ ਅੱਜ ਤਿਆਰੀ ਕੀਤੀ ਏ ਬਿਲੂ ਮੰਗਲ ਨੇ ਵੀ ਅੱਜ ਮੈਂ ਉਹਨੂੰ ਪੁੱਛਣਾ ਕੌਣ ਹੈ ਉਧਰ ਭਗਵਾਨ ਵੀ ਆ ਗਿਆ ਭਗਵਾਨ ਜਿਸ ਤਰ੍ਹਾਂ ਬਿਸਤਰਾ ਵਿਛਾਉਂਦਾ ਹੈ ਸੰਨਾ ਇਹ ਜਿਹੜਾ ਨਾ ਨੇਤਰਹੀਨ ਆਦਮੀ ਇਹਦੇ ਸ਼ਰਮਣ ਬੜੇ ਕੰਮ ਕਰਦੇ ਨੇ ਸੁਣਦਾ ਬੜਾ ਏ ਜਿਸ ਵਕਤ ਉਹਨੂੰ ਪਤਾ ਲੱਗਾ ਵੀ ਖੜਾਕ ਹੋਇਆ ਥੋੜਾ ਵੀ ਆ ਗਿਆ ਕਹਿੰਦਾ ਮੈਂ ਕੌਣ ਹੈ ਭਾਈ ਤੂੰ ਜਿਹੜਾ ਮੇਰੀ ਰੋਜ਼ ਸੇਵਾ ਕਰਦਾ ਬੋਲਦਾ ਕੋਈ ਨਹੀਂ ਕਹਿੰਦਾ ਬੋਲ ਭਾਈ ਕੌਣ ਹੈ بھی نہیں بولتا چنگ نہیں بولتا تین داں جی جی بانہ قابو آ گیا نا بھگوان چکا دے کے بان چڑی بانہ چڈا کے اوتے جا جدو جا کے آدھا اچ جائے مجھے پتا ت हाथ को मरोड़ तोड़ नस गने नंद लाल नस गने नंद लाल ओ नैन जल परे तब बोले सूरदास जी मोहे मेरे बल जान हाथ को छुड़ाए पागे हाथ को छिड़ाए पागे किंतु एक साजी सुनो लक्ष्मी निवास जी من بیج چکڑے پرب لب ٹیک لے کے سنگ پرمایا نند پایا میرا سورداس جی جا جدھر جانا مجھے پتا لگ گیا ਕਹਿੰਦਾ ਉਹ ਭਗਵਾਨ ਕਰ ਛਿਟਕਾਇਆ ਜਾਤ ਹੋ ਨਿਰਭਲ ਜਾਣ ਕੇ ਮੋਏ ਉਹ ਮੈਨੂੰ ਮਾੜਾ ਜਾਣ ਕੇ ਬਾਹਰ ਛਡਾ ਕੇ ਨਸ ਗਿਆ ਮੰਨ ਲਿਆ ਤੂੰ ਤਗੜਿਆਂ ਤੇ ਮੈਂ ਮਾੜਾ ਪਰ ਹਿਰਦੇ ਤੇ ਜਦ ਜਾਓਗੇ ਮਰਦ ਵਿਸ਼ਵਾਨਾ ਤੋਂ ਜਦੋਂ ਮੇਰੇ ਹਿਰਦੇ ਤੋਂ ਨਿਕਲ ਜਾਗਾ ਫਿਰ ਤੈਨੂੰ ਮੈਂ ਸਮਝਾਂਗਾ ਸੂਰ ਮੇਰੇ ਨਿਕਲ ਕੇ ਵਿਖਾ ਮੇਰੇ ਹਿਰਦੇ ਚੋਂ ਕਿੱਕੂ ਨਿਕਲ ਸਕਦਾ ਮਾੜਾ ਜਾਣ ਕੇ ਤੇ ਮੈਨੂੰ ਛੱਡ ਕੇ ਛੜਾ ਕੇ ਮੇਰੇ ਕੋਲ ਚਲਾ ਗਿਆ ਪਰ ਮੇਰੇ ਹਿਰਦੇ ਤੋਂ ਨਹੀਂ ਤੂੰ ਜਾ ਸਕਦਾ ਜਦੋਂ ਇਹਨੀ ਗੱਲ ਸੁਣੀ પ્રેમ બાદ સોના પ્રભુ લપટે કા લઈ જે સંગ જા તો ઋષિ મુનિ સબ ખોજે દિન રાત જી प्रेम जैसा और कोई जादू नहीं जग बीच प्रेम जैसी और कोई नहीं करामात जी प्रेम के प्रवाह के उछाले जब उठे पारी लोक लाज राज काज सब रुड़ जात जी और सब दुख एक प्रेम साथ भुल जावे पर बिना प्यारे जी के प्रेम नायकात जी